ਦੋਸਤੋ ਤੁਸੀਂ ਸੁਣ ਰਹੇ ਸੀ ਕਿ ਚਿੱਤਰਕਾਰ ਸਵੇਰੇ ਸਵੇਰੇ ਮਾਇਰਾ ਦੁਆਰਾ ਲਿਖੀ ਕਵਿਤਾ ਵੇਸਵਾ ਨੂੰ ਪੜ੍ਹ ਕੇ ਉਸ ਤੇ ਇੱਕ ਕਮੈਂਟ ਕਰਦਾ ਹੈ ਕਿ ਇਹ ਜਦੋਂ ਕਿ ਸਵੇਰੇ ਸਵੇਰੇ ਪਰਮਾਤਮਾ ਨੂੰ ਯਾਦ ਕਰਨ ਦਾ ਟਾਈਮ ਹੈ ਤੇ ਮੈਂ ਬੈਠਾ ਇੱਕ ਕਵਿਤਾ ਪੜ੍ਹ ਰਿਹਾ ਹਾਂ ਉਹ ਵੀ ਵੇਸ਼ਵਾ ਬਾਰੇ ਇਸ ਦੇ ਪ੍ਰਤੀਕਰਮ ਵਜੋਂ ਮਾਇਰਾ ਇੱਕ ਲੰਮਾ ਚੌੜਾ ਕਮੈਂਟ ਲਿਖਦੀ ਹੈ ਹੁਣ ਉਸ ਤੋਂ ਅੱਗੇ ਭਾਗ ਦੂਸਰਾ ਵੈਸੇ ਤੁਸੀਂ ਸਵੇਰੇ ਸਵੇਰੇ ਪਾਠ ਕਰਨਾ ਹੈ ਜਾਂ ਵੇਸ਼ਵਾ ਬਾਰੇ ਕਵਿਤਾ ਪੜ੍ਹਨੀ ਹੈ ਇਹ ਤੁਹਾਡੀ ਆਪਣੀ ਮਰਜ਼ੀ ਹੈ ਪਰ ਆਮ ਹਾਲਤਾਂ ਵਿੱਚ ਜੇਕਰ ਕਿਸੇ ਆਦਮੀ ਕੋਲ ਦੋ ਆਪਸ਼ਨਾਂ ਹੋਣ ਕਿ ਧਾਰਮਿਕ ਸਥਾਨ ਤੇ ਜਾ ਸਕਦਾ ਹੈ ਤੇ ਦੂਸਰੀ ਕਿਸੇ ਵੇਸ਼ਵਾ ਕੋਲ ਜਾ ਸਕਦਾ ਹੈ ਤਾਂ ਆਮ ਲੋਕ ਦੂਸਰੀ ਆਪਸ਼ਨ ਨੂੰ ਹੀ ਪਹਿਲ ਦਿੰਦੇ ਹਨ ਕਿਉਂਕਿ ਇਹ ਆਦਮੀ ਤੇ ਡਿਪੈਂਡ ਕਰਦਾ ਹੈ ਕਿ ਉਸ ਨੂੰ ਕਿਸ ਜਗ੍ਹਾ ਜ਼ਿਆਦਾ ਸ਼ਾਂਤੀ ਮਿਲਦੀ ਹੈ ਮੈਂ ਬਹੁਤ ਵਾਰ ਸੋਚਦੀ ਹਾਂ ਜਿਹੜੀਆਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਉਹ ਹਟਾ ਦਿੱਤੀਆਂ ਜਾਂਦੀਆਂ ਹਨ ਜਾਂ ਖਤਮ ਹੋ ਜਾਂਦੀਆਂ ਹਨ ਜੇ ਪੁਣਾ ਇੰਨੀ ਬੁਰੀ ਚੀਜ਼ ਹੁੰਦੀ ਤਾਂ ਹੁਣ ਤੱਕ ਇਹ ਕੰਮ ਖਤਮ ਹੋ ਜਾਣਾ ਚਾਹੀਦਾ ਸੀ ਪਰ ਦੁਨੀਆ ਨੂੰ ਇਸ ਦੀ ਲੋੜ ਹੈ ਇਸੇ ਲਈ ਇਹ ਕੰਮ ਹੋ ਰਿਹਾ ਹੈ ਤੇ ਵੇਸ਼ਵਾਵਾਂ ਦੀ ਲੋੜ ਹੁੰਦਿਆਂ ਵੀ ਇਹਨਾਂ ਨੂੰ ਬੁਰੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਇਹ ਅਜੀਬ ਤਰ੍ਹਾਂ ਦਾ ਸੱਚ ਹੈ ਇੱਕ ਪਾਸੇ ਸਮਾਜ ਦੇ ਬਹੁਤੇ ਮਰਦ ਇਹ ਚਾਹੁੰਦੇ ਹਨ ਕਿ ਵੇਸ਼ਵਾਵਾਂ ਹੋਣ ਤੇ ਦੂਸਰੇ ਪਾਸੇ ਉਹ ਇਹਨਾਂ ਬਾਰੇ ਸ਼ਰੇਆਮ ਗੱਲ ਕਰਨ ਤੋਂ ਝਿਜਕਦੇ ਹਨ ਸਮਾਜ ਨੂੰ ਲੀਡਰਾਂ ਦੀ ਲੋੜ ਹੈ ਲੋਕ ਲੀਡਰਾਂ ਨਾਲ ਫੋਟੋਆਂ ਖਿਚਵਾਉਂਦੇ ਹਨ ਪਰ ਵੇਸ਼ਵਾਵਾਂ ਨਾਲ ਨਹੀਂ ਖਿਚਵਾਉਂਦੇ ਲੋੜ ਤਾਂ ਇਹਨਾਂ ਦੀ ਵੀ ਲੋਕ ਮਹਿਸੂਸ ਕਰਦੇ ਹੀ ਹਨ ਇਸ ਵਿੱਚ ਅੱਗੇ ਹੋਰ ਵੀ ਬਹੁਤ ਕੁਝ ਹੈ ਕੁਝ ਔਰਤਾਂ ਇਸ ਧੰਦੇ ਵਿੱਚ ਹੁੰਦਿਆਂ ਹੋਇਆਂ ਵੀ ਇਸ ਤੋਂ ਨਫ਼ਰਤ ਕਰਦੀਆਂ ਹਨ ਉਹ ਦਿਲੋਂ ਵੇਸ਼ਵਾਵਾਂ ਨਹੀਂ ਹੁੰਦੀਆਂ ਸਿਰਫ ਸਰੀਰ ਤੋਂ ਵੇਸ਼ਵਾਵਾਂ ਹੁੰਦੀਆਂ ਹਨ ਤੁਸੀਂ ਉਹ ਕਹਾਣੀ ਤਾਂ ਜ਼ਰੂਰ ਸੁਣੀ ਹੋਵੇਗੀ ਭਾਵੇਂ ਇੱਕ ਕਾਲਪਨਿਕ ਕਥਾ ਹੈ ਕਿ ਇੱਕ ਵਾਰ ਇੱਕ ਮੰਦਰ ਦੇ ਸਾਹਮਣੇ ਇੱਕ ਵੇਸ਼ਵਾ ਰਹਿੰਦੀ ਸੀ ਮੰਦਰ ਦਾ ਪੁਜਾਰੀ ਉਸ ਕੋਲ ਕਈ ਅਮੀਰ ਆਦਮੀਆਂ ਨੂੰ ਆਉਂਦੇ ਜਾਂਦੇ ਵੇਖਦਾ ਸੀ ਉਸ ਵੇਸ਼ਵਾ ਕੋਲ ਹਰ ਸਹੂਲਤ ਦੀ ਚੀਜ਼ ਮੌਜੂਦ ਸੀ ਪੁਜਾਰੀ ਦੀ ਨਜ਼ਰ ਵਿੱਚ ਉਹ ਐਸ਼ ਕਰਦੀ ਸੀ ਲੋਕ ਉਸ ਦੇ ਲਈ ਫਲ ਫੁੱਲ ਅਤੇ ਹੋਰ ਬਹੁਤ ਕੁਝ ਲੈ ਕੇ ਆਉਂਦੇ ਉਹ ਮਹਿੰਗੇ ਕੱਪੜਿਆਂ ਵਿੱਚ ਬਹੁਤ ਫਬਦੀ ਹੋਈ ਅਕਸਰ ਹੀ ਪੁਜਾਰੀ ਦਾ ਧਿਆਨ ਖਿੱਚਦੀ ਸੀ ਗੱਲ ਕੀ ਕਿ ਪੁਜਾਰੀ ਦੀ ਸੁਰਤ ਜ਼ਿਆਦਾ ਸਮਾਂ ਉਸੇ ਵੱਲ ਹੀ ਰਹਿੰਦੀ ਸੀ ਦੂਸਰੇ ਪਾਸੇ ਉਹ ਵੇਸ਼ਵਾ ਜੋ ਕਿ ਮਾਨੀ ਮਨ ਇਹ ਸੋਚਦੀ ਸੀ ਕਿ ਪੁਜਾਰੀ ਕਿੰਨੀ ਚੰਗੀ ਕਿਸਮਤ ਵਾਲਾ ਆਦਮੀ ਹੈ ਉਸ ਦਾ ਕੰਮ ਅਤੇ ਪੂਜਾ ਦੋਵੇਂ ਇੱਕ ਹੀ ਹਨ ਉਸ ਦਾ ਹਮੇਸ਼ਾ ਮਨ ਕਰਦਾ ਸੀ ਕਿ ਉਹ ਵੀ ਭਜਨ ਬੰਦਗੀ ਵਿੱਚ ਲੀਨ ਹੋ ਜਾਵੇ ਸਮਾਂ ਲੰਘਿਆ ਪੁਜਾਰੀ ਤੇ ਵੇਸ਼ਵਾ ਦੋਵੇਂ ਮਰ ਗਏ ਫਿਰ ਦੋਵੇਂ ਯਮ ਲੋਕ ਪਹੁੰਚੇ ਤਾਂ ਧਰਮਰਾਜ ਨੇ ਦੋਵਾਂ ਦਾ ਹਿਸਾਬ ਕਿਤਾਬ ਵਿਖਿਆ ਹੁਕਮ ਸੁਣਾਇਆ ਗਿਆ ਕਿ ਪੁਜਾਰੀ ਨੂੰ ਨਰਕ ਵਿੱਚ ਭੇਜ ਦਿੱਤਾ ਜਾਵੇ ਅਤੇ ਵੇਸ਼ਵਾ ਨੂੰ ਸਵਰਗ ਵਿੱਚ ਪੁਜਾਰੀ ਬੁਖਲਾ ਗਿਆ ਉਸਨੇ ਸਵਾਲ ਕੀਤਾ ਕਿ ਉਸ ਨੂੰ ਨਰਕ ਵਿੱਚ ਕਿਉਂ ਤੇ ਵੇਸ਼ਵਾ ਨੂੰ ਸਵਰਗ ਵਿੱਚ ਕਿਉਂ ਭੇਜਿਆ ਜਾ ਰਿਹਾ ਹੈ ਜਵਾਬ ਮਿਲਿਆ ਕਿ ਕਿਉਂਕਿ ਤੇਰਾ ਧਿਆਨ ਹਮੇਸ਼ਾ ਦੁਨਿਆਵੀ ਚੀਜ਼ਾਂ ਵਿੱਚ ਲੀਨ ਰਿਹਾ ਅਤੇ ਵੇਸ਼ਵਾ ਹਮੇਸ਼ਾ ਪਰਮਾਤਮਾ ਬਾਰੇ ਸੋਚਦੀ ਰਹੀ ਹੈ ਪਰ ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦੀ ਕਿ ਅਸੀਂ ਬੁਰੇ ਕੰਮ ਕਰੀਏ ਅਤੇ ਧਿਆਨ ਪਰਮਾਤਮਾ ਵੱਲ ਰੱਖੀਏ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਰੀ ਗੱਲ ਸਾਡੀ ਇੰਟੈਂਸ਼ਨ ਦੀ ਨੀਅਤ ਦੀ ਹੈ ਬੁਰੀ ਨੀਅਤ ਨਾਲ ਕੀਤਾ ਹਰ ਚੰਗੇ ਤੋਂ ਚੰਗਾ ਕੰਮ ਵੀ ਪ੍ਰਿਸ਼ਟ ਹੁੰਦਾ ਹੈ ਅਤੇ ਕਈ ਲੋਕ ਗਲਤ ਰਸਤਿਆਂ ਤੇ ਤੁਰਦੇ ਵੀ ਠੀਕ ਥਾਂ ਤੇ ਪਹੁੰਚ ਜਾਂਦੇ ਹਨ ਕਿਉਂਕਿ ਉਹਨਾਂ ਦੀ ਨੀਅਤ ਬੁਰੀ ਨਹੀਂ ਹੁੰਦੀ ਮੈਂ ਇਸ ਤਰ੍ਹਾਂ ਦਾ ਕਾਫੀ ਕੁਝ ਸੁਣਿਆ ਹੈ ਬਾਏ ਅਕਸਰ ਮਾਇਰਾ ਦੇ ਇਸ ਤਰ੍ਹਾਂ ਦੇ ਲੈਕਚਰ ਮੈਂ ਪੜਦਾ ਹਾਂ ਹੁਣ ਤੱਕ ਮੈਨੂੰ ਪਤਾ ਲੱਗ ਚੁੱਕਿਆ ਹੈ ਕਿ ਉਹ ਇੱਕ ਅਨਾਥ ਆਸ਼ਰਮ ਵਿੱਚ ਟੀਚਰ ਹੈ ਤੇ ਉਸ ਦਾ ਹਾਲੇ ਤੱਕ ਵਿਆਹ ਨਹੀਂ ਹੋਇਆ ਇਹ ਸਭ ਉਸ ਨਾਲ ਫੇਸਬੁੱਕ ਤੇ ਮੈਸੇਜ ਬਾਕਸ ਵਿੱਚ ਗੱਲਬਾਤ ਕਰਦੇ ਹੀ ਪਤਾ ਲੱਗਿਆ ਵੈਸੇ ਸਿੱਧੇ ਤੌਰ ਤੇ ਪੁੱਛੇ ਕਿਸੇ ਵੀ ਸਵਾਲ ਦਾ ਜਵਾਬ ਉਹ ਅਕਸਰ ਨਹੀਂ ਦਿੰਦੀ ਹੁਣ ਤੱਕ ਕਾਫੀ ਸਮੇਂ ਦੀ ਦੋਸਤੀ ਕਾਰਨ ਮੈਨੂੰ ਅਤੇ ਉਸ ਨੂੰ ਇਹ ਗੱਲ ਸਾਫ਼ ਹੋ ਗਈ ਹੈ ਕਿ ਅਸੀਂ ਇੱਕ ਦੂਜੇ ਨੂੰ ਕੁਝ ਵੀ ਕਹਿ ਸਕਦੇ ਹਾਂ ਉਹ ਬਹੁਤਾ ਗੁੱਸਾ ਨਹੀਂ ਸੀ ਕਰਦੀ ਭਾਵੇਂ ਅਸੀਂ ਇੱਕ ਦੂਜੇ ਨੂੰ ਸਿਰਫ ਫੇਸਬੁੱਕ ਤੇ ਹੀ ਜਾਣਦੇ ਹਾਂ ਪਰ ਉਸਨੇ ਮੈਨੂੰ ਜਾਂ ਮੈਂ ਉਸ ਨੂੰ ਕਦੇ ਨਹੀਂ ਵੇਖਿਆ ਇੱਕ ਵਾਰ ਮੈਂ ਵੈਸੇ ਹੀ ਉਸ ਨੂੰ ਛੇੜਨ ਲਈ ਮੈਸੇਜ ਕੀਤਾ ਕਿ ਮਾਇਰਾ ਮੈਨੂੰ ਗਾਲਾਂ ਕੱਢ ਅੱਜ ਤੇਰੇ ਤੋਂ ਗਾਲਾਂ ਖਾਣ ਨੂੰ ਦਿਲ ਕਰਦਾ ਹੈ ਉਸਨੇ ਜਵਾਬ ਲਿਖਿਆ ਕਿ ਸ਼ਾਮ ਨੂੰ ਕਿਸੇ ਬੱਸ ਸਟੈਂਡ ਤੇ ਚਲੇ ਜਾਣਾ ਉੱਥੇ ਅਕਸਰ ਰਿਕਸ਼ਾ ਵਾਲੇ ਜਾਂ ਭਿਖਾਰੀ ਜਾਂ ਅੱਕੇ ਸਤੇ ਲੋਕ ਸ਼ਰਾਬੀ ਹਾਲਤ ਵਿੱਚ ਮਿਲ ਜਾਂਦੇ ਹਨ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਛੇੜਨਾ ਤੁਹਾਡਾ ਸ਼ੌਕ ਪੂਰਾ ਹੋ ਜਾਵੇਗਾ ਉੰਜ ਵੈਸੇ ਅਜਿਹੀ ਕੋਈ ਰਿਕਾਰਡਿੰਗ ਬਾਜ਼ਾਰ ਵਿੱਚ ਨਹੀਂ ਮਿਲਦੀ ਜਿਸ ਵਿੱਚ ਗਾਲਾਂ ਰਿਕਾਰਡਿੰਗ ਕੀਤੀਆਂ ਹੋਣ ਜਿਵੇਂ ਗੀਤਾਂ ਦੀਆਂ ਰਿਕਾਰਡਿੰਗਸ ਹੁੰਦੀਆਂ ਨੇ ਨਹੀਂ ਤਾਂ ਮੈਂ ਤੁਹਾਨੂੰ ਉਹ ਖਰੀਦ ਕੇ ਭੇਜ ਦਿੰਦੀ ਮੈਸੇਜ <laughs> ਵਿੱਚ ਇਸ ਤਰ੍ਹਾਂ ਉਸ ਦਾ ਹੱਸਣਾ ਚੰਗਾ ਲੱਗਦਾ ਸੀ ਕਿਉਂਕਿ ਆਮ ਤੌਰ ਤੇ ਉਹ ਸੀਰੀਅਸ ਹੀ ਰਹਿੰਦੀ ਸੀ ਅਤੇ ਰੋਣ ਪਿੱਟਣ ਦੀਆਂ ਗੱਲਾਂ ਹੀ ਕਰਦੀ ਸੀ ਕਈ ਵਾਰ ਲੱਗਦਾ ਕਿ ਉਹ ਜ਼ਿਆਦਾ ਹੀ 네ਗੇਟਿਵ ਹੈ ਪਰ ਜ਼ਿੰਦਗੀ ਬੰਦੇ ਨੂੰ ਬਹੁਤ ਕੁਝ ਬਣਾ ਦਿੰਦੀ ਹੈ ਹੁਣ 3 ਦਿਨ ਲੰਘ ਗਏ ਸਨ ਮਾਇਰਾ ਨੇ ਕੋਈ ਨਵਾਂ ਸਟੇਟਸ ਨਹੀਂ ਪਾਇਆ ਮੇਰਾ ਕਈ ਵਾਰ ਦਿਲ ਕੀਤਾ ਉਸ ਨੂੰ ਮੈਸੇਜ ਕਰਾਂ ਪਰ ਫਿਰ ਰੁਕ ਜਾਂਦਾ ਰਿਹਾ ਤੀਸਰੇ ਦਿਨ ਸ਼ਾਮ ਹੋਣ ਤੋਂ ਪਹਿਲਾਂ ਜਦੋਂ ਕਿ ਛੁੱਟੀ ਦਾ ਦਿਨ ਸੀ ਅਤੇ ਮੈਂ ਆਪਣੇ ਵੱਡੇ ਘਰ ਦੇ ਲੌਨ ਵਿੱਚ ਬੈਠਾ ਪੇਂਟਿੰਗ ਕਰ ਰਿਹਾ ਸੀ ਤਾਂ ਫੋਨ ਤੇ ਮੈਸੇਜ ਦੀ ਟੋਨ ਵੱਜੀ ਨੋਟੀਫਿਕੇਸ਼ਨ ਵੇਖਿਆ ਮਾਇਰਾ ਅਪਡੇਟਸ ਹਰ ਸਟੇਟਸ ਉਸਨੇ ਕਾਫੀ ਲੰਬਾ ਸਟੇਟਸ ਲਿਖਿਆ ਸੀ ਮੈਂ ਆਪਣੀ ਪੇਂਟਿੰਗ ਵਿੱਚ ਹੀ ਛੱਡ ਕੇ ਅੰਦਰ ਆ ਕੇ ਲੈਪਟਾਪ ਔਨ ਕੀਤਾ ਤਾਂ ਜੋ ਉਸ ਦਾ ਸਟੇਟਸ ਤਸੱਲੀ ਨਾਲ ਪੜ ਸਕਾਂ ਇਸ ਦੇ ਕਈ ਕਾਰਨ ਸਨ ਸਭ ਤੋਂ ਪਹਿਲਾਂ ਤਾਂ ਉਸ ਦਾ ਖੂਬਸੂਰਤ ਹੋਣਾ ਹੀ ਸੀ ਫਿਰ ਚੰਗੇ ਹੋਣਾ ਇਸ ਤੋਂ ਬਿਨਾ ਉਸ ਦੇ ਸਟੇਟਸ ਤੋਂ ਮੈਨੂੰ ਮੇਰੀਆਂ ਪੇਂਟਿੰਗਸ ਲਈ ਵਧੀਆ ਆਈਡੀਆਜ਼ ਮਿਲ ਜਾਂਦੇ ਸਨ ਜੋ ਮੇਰੇ ਲਈ ਬਹੁਤ ਅਹਿਮ ਗੱਲ ਸੀ ਕਿਉਂਕਿ ਇਹਨਾਂ ਅਰਥ ਭਰਪੂਰ ਪੇਂਟਿੰਗਸ ਦੇ ਮੈਨੂੰ ਐਗਜ਼ੀਬਿਸ਼ਨ ਵਿੱਚ ਚੰਗੇ ਪੈਸੇ ਮਿਲ ਜਾਂਦੇ ਸਨ ਮੈਂ ਆਪਣੀ ਪਤਨੀ ਨੂੰ ਚਾਹ ਬਣਾਉਣ ਲਈ ਕਿਹਾ ਤੇ ਆਪ ਬਹੁਤ ਨਰਮ ਸੋਫੇ ਤੇ ਬੈਠ ਕੇ ਲੈਪਟਾਪ ਤੇ ਮਾਇਰਾ ਦਾ ਸਟੇਟਸ ਪੜਨ ਵਿੱਚ ਡੁੱਬ ਗਿਆ ਮੈਨੂੰ ਪਤਾ ਸੀ ਕਿ ਚਾਹ ਆਪਣੇ ਆਪ ਮੇਰੇ ਕੋਲ ਪਹੁੰਚ ਜਾਵੇਗੀ ਕਿਉਂਕਿ ਮੇਰੀ ਪਤਨੀ ਇੱਕ ਚੰਗੀ ਔਰਤ ਹੈ ਅਤੇ ਸਾਡੇ ਵਿਆਹ ਨੂੰ ਹਾਲੇ ਬਹੁਤਾ ਸਮਾਂ ਨਹੀਂ ਸੀ ਹੋਇਆ ਅੱਜ ਮਾਇਰਾ ਨੇ ਇੱਕ ਸਟੋਰੀ ਪੋਸਟ ਕੀਤੀ ਸੀ ਮੱਖੀਆਂ ਸ਼ਮੀਮਾ ਹੈ ਉਸ ਦਾ ਨਾਮ ਸ਼ਮੀਮਾ ਖਾਨ ਪੂਰਾ ਸੂਰਾ ਕੱਦ ਕਾਠ ਗੋਰਾ ਚਿੱਟਾ ਰੰਗ ਸਦਿਆ ਸਰੀਰ ਪੂਰਾ ਸੂਰਾ ਮਾਸ ਕੁੜੀਆਂ ਗੋਰੇ ਰੰਗ ਨਾਲ ਥੋੜਾ ਸੋਹਣੀਆਂ ਹੁੰਦੀਆਂ ਉਹਨਾਂ ਦੇ ਚਿਹਰੇ ਤੇ ਸਬਰ ਹੋਣਾ ਚਾਹੀਦਾ ਤੇ ਦੇ ਤੇ ਮਾਸ ਸ਼ਮੀਮਾ ਦੀ ਮਾਂ ਇਹੋ ਆਖਦੀ ਉਹਨਾਂ ਦਾ ਘਰ ਅਜਿਹੇ ਇਲਾਕੇ ਵਿੱਚ ਹੈ ਜਿੱਥੇ ਬਹੁਤ ਮੱਖੀਆਂ ਹਨ ਇਹ ਜਗ੍ਹਾ ਪਿੰਡ ਦੇ ਬਾਹਰ-ਬਾਹਰ ਸੀ ਜਿਸ ਥਾਂ ਤੇ 15-20 ਹੀ ਘਰ ਸਨ ਤੇ ਆਸ-ਪਾਸ ਖੇਤ ਸਨ ਸ਼ਮੀਮਾ ਨੂੰ ਮੱਖੀਆਂ ਤੋਂ ਬਹੁਤ ਚਿੜ ਹੈ ਵੈਸੇ ਵੀ ਉਹ ਜਵਾਨ ਹੈ ਤੇ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੀ ਸ਼ਮੀਮਾ ਦਾ ਘਰ ਕਾਫੀ ਵੱਡਾ ਸੀ ਬਿਲਕੁਲ ਦਰਵਾਜ਼ੇ ਤੇ ਜੋ ਕਮਰਾ ਸੀ ਉਹ ਸ਼ਮੀਮਾ ਦੇ ਦਾਦੇ ਦਾ ਸੀ ਉਸ ਤੋਂ ਪਿੱਛੇ ਕਾਫੀ ਵੱਡਾ ਵਿਹੜਾ ਸੀ ਅਤੇ ਪਿੱਛੇ ਦੋ ਕਮਰੇ ਸਨ ਘਰ ਦੇ ਮੂਹਰਲੇ ਕਮਰੇ 'ਚ ਉਸ ਦਾ ਬੁੱਢਾ ਦਾਦਾ ਜੋ ਹਮੇਸ਼ਾ ਬਹੁਤਾ ਸਮਾਂ ਮੰਜੇ 'ਚ ਪਿਆ ਹੁੱਕਾ ਪੀਂਦਾ ਹੈ ਗੁੱਡੀਆਂ ਨਜ਼ਰਾਂ ਨਾਲ ਸ਼ਮੀਮਾ ਨੂੰ ਵੇਖਦਾ ਰਹਿੰਦਾ ਸ਼ਮੀਮਾ ਦਾਦੇ ਦੇ ਹੁੱਕੇ ਵਿੱਚ ਅੱਗ ਪਾਉਂਦੀ ਵਾਰ-ਵਾਰ ਸਿਰ ਝਟਕ ਕੇ ਮੂੰਹ ਤੋਂ ਮੱਖੀਆਂ ਉਡਾਉਂਦੀ ਤੇ ਉਹਨਾਂ ਨੂੰ ਜਹੰਨਮ ਜਾਣ ਨੂੰ ਆਖਦੀ ਵਸਤੇ ਰਸਤੇ ਘਰਾਂ ਵਿੱਚ ਮੱਖੀਆਂ ਹੁੰਦੀਆਂ ਹੀ ਨੇ ਭਾਈ ਅਸੀਂ ਜਦੋਂ ਛੋਟੇ ਹੁੰਦੇ ਸੀ ਇਸ ਤੋਂ ਕਿਤੇ ਬਹੁਤੀਆਂ ਮੱਖੀਆਂ ਹੁੰਦੀਆਂ ਸੀ ਤੇ ਪਤਾ ਨਹੀਂ ਕਿੰਨੀਆਂ ਕਤਾਰ ਰੋਟੀ ਨਾਲ ਹੀ ਖਾ ਜਾਂਦੇ ਹੋਵਾਂਗੇ ਉਸ ਦਾ ਦਾਦਾ ਇਹੋ ਆਖਦਾ ਹੈ ਹੁਣ ਭਾਵੇਂ ਉਸ ਤੋਂ ਮੂੰਹ ਤੋਂ ਮੱਖੀ ਵੀ ਨਹੀਂ ਸੀ ਉੱਡਦੀ ਸ਼ਮੀਮਾ ਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚੋਂ ਦਲੇਰੀ ਝਲਕਦੀ ਸੀ ਪਰ ਉਸ ਦਿਨ ਸ਼ਾਮ ਨੂੰ ਉਹ ਥੋੜਾ ਡਰ ਗਈ ਸੀ ਜਦੋਂ ਉਸਨੇ ਸੁਣਿਆ ਕਿ ਗਵਾਂਢੀ ਮੁਲਕ ਨਾਲ ਲੜਾਈ ਲੱਗਣ ਵਾਲੀ ਹੈ ਉਹਨਾਂ ਦਾ ਘਰ ਬਾਰਡਰ ਤੋਂ ਕਰੀਬ 15 ਕਿਲੋਮੀਟਰ ਦੀ ਦੂਰੀ ਤੇ ਸੀ ਅੱਜ ਜਦੋਂ ਸ਼ਮੀਮਾ ਨੇ ਸ਼ੀਸ਼ਾ ਵੇਖਿਆ ਤਾਂ ਉਸ ਤੋਂ ਲੱਗਿਆ ਜਿਵੇਂ ਡਰ ਨਾਲ ਉਸ ਦੀਆਂ ਅੱਖਾਂ ਵਧੇਰੇ ਫੈਲ ਗਈਆਂ ਸਨ ਤੇ ਮੂੰਹ ਛੋਟਾ ਹੋ ਗਿਆ ਸੀ ਉਹ ਅਕਸਰ ਇਸ ਤਰ੍ਹਾਂ ਦਾ ਡਰ ਉਸ ਸਮੇਂ ਮਹਿਸੂਸ ਕਰਦੀ ਸੀ ਜਦੋਂ ਉਸ ਦੇ ਹੀ ਪਿੰਡ ਦੇ 5-6 ਮੁਸਟੰਡੇ ਮੁੰਡੇ ਅਕਸਰ ਉਸ ਨੂੰ ਰਾਹ ਜਾਂਦੀ ਨੂੰ ਵੇਖ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬੋਲਦੇ ਸਨ ਕਈ ਵਾਰ ਇਹ ਅਸ਼ਲੀਲ ਟਿੱਪਣੀਆਂ ਵੀ ਹੁੰਦੀਆਂ ਸਨ ਬਸ ਫਿਰ ਅਗਲੀ ਸਵੇਰ ਤੱਕ ਤਾਂ ਜਹਾਜ਼ ਮਖਿਆਲ ਵਾਂਗ ਮੰਡਰਾਉਣ ਲੱਗੇ ਤੇ ਬੰਬ ਤਬਾਹੀ ਲੁੱਟ ਖੋ ਸ਼ਮੀਮਾ ਬਸ ਆਪਣੀ ਮਾਂ ਦੇ ਹੀ ਗੱਲ ਲੱਗ ਸਕਦੀ ਸੀ ਉਸ ਦਾ ਅੱਬਾ ਦੂਰ ਪ੍ਰਦੇਸ਼ ਵਿੱਚ ਕੰਮ ਕਰਦਾ ਸੀ ਹੋਰ ਕੋਈ ਨਹੀਂ ਸੀ ਅੱਜ ਤਾਂ ਉਸ ਦੀਆਂ ਸਹੇਲੀਆਂ ਵੀ ਨਹੀਂ ਸੀ ਆਈਆਂ ਲੜਾਈ ਦਾ ਐਲਾਨ ਹੁੰਦਿਆਂ ਹੀ ਗਲੀਆਂ ਸੁੰਨੀਆਂ ਹੋ ਗਈਆਂ ਨਹੀਂ ਤਾਂ ਸ਼ਾਮ ਨੂੰ ਰੋਜ਼ ਉਸ ਦੀਆਂ ਸਹੇਲੀਆਂ ਆ ਜਾਂਦੀਆਂ ਖੂਬ ਰੌਲਾ ਪਾਉਂਦੀਆਂ ਸ਼ਮੀਮਾ ਦਾ ਬੁੱਢਾ ਦਾਦਾ ਉਹਨਾਂ ਨੂੰ ਵੀ ਮੱਖੀਆਂ ਹੀ ਆਖਦਾ ਹੁੰਦਾ ਸੀ ਫਿਰ ਸ਼ਮੀਮਾ ਦੇ ਘਰ ਕੋਲ ਵੀ ਦੋ ਬੰਬ ਡਿੱਗੇ ਕਿਸੇ ਨੂੰ ਹੋਸ਼ ਨਹੀਂ ਸੀ ਕਿ ਕੀ ਹੋ ਰਿਹਾ ਹੈ ਸ਼ਮੀਮਾ ਦੇ ਘਰ ਦਾ ਰਸੋਈ ਵਾਲਾ ਪਾਸਾ ਬੰਬ ਦੀ ਧਮਕ ਨਾਲ ਟਹਿ ਗਿਆ ਸ਼ਮੀਮਾ ਦੀ ਮਾਂ ਰਸੋਈ ਦੇ ਵਿੱਚ ਹੀ ਦੱਬ ਗਈ ਸੀ ਸ਼ਮੀਮਾ ਬੁਰੀ ਤਰ੍ਹਾਂ ਰੋ ਰਹੀ ਸੀ ਉਸ ਨੂੰ ਨਹੀਂ ਸੀ ਪਤਾ ਕਿ ਉਹ ਕੀ ਕਰੇ ਸ਼ਮੀਮਾ ਦਾ ਦਾਦਾ ਬੜੀ ਮੁਸ਼ਕਲ ਨਾਲ ਸੋਟੀ ਦਾ ਸਹਾਰਾ ਲੈ ਕੇ ਉੱਠਿਆ ਤੇ ਬਹੁਤ ਦੇਰ ਸ਼ਮੀਮਾ ਨੂੰ ਚੁੱਪ ਕਰਾਉਂਦਾ ਰਿਹਾ ਬੁੱਢੀਆਂ ਅੱਖਾਂ 'ਚੋਂ ਅਥਰੂ ਕੇਰਦਾ ਰਿਹਾ ਜਹਾਜ਼ਾਂ ਦੇ ਸ਼ੋਰ ਵਿੱਚ ਉੱਠਦੇ ਧੂਏ ਵਿੱਚ ਬੱਚੇ ਵਿਲਕ ਰਹੇ ਸਨ ਤੇ ਹੋਰ ਪਤਾ ਨਹੀਂ ਕੀ ਕੁਝ ਫਿਰ ਆਸ-ਪਾਸ ਦੇ ਘਰਾਂ ਦੇ ਕੁਝ ਲੋਕ ਸ਼ਮੀਮਾ ਦੇ ਘਰ ਆਏ ਸ਼ਮੀਮਾ ਦੀ ਮਾਂ ਦੀ লাশ ਰਸੋਈ ਦੇ ਮਲਬੇ ਚੋਂ ਕੱਢੀ ਗਈ ਤੇ ਟੱਕ ਦਿੱਤੀ ਗਈ ਇਸ ਸਮੇਂ ਉਸ ਨੂੰ ਦਫਨਾਉਣ ਦੀ ਰਸਮ ਨਹੀਂ ਸੀ ਕੀਤੀ ਜਾ ਸਕਦੀ ਸਭ ਆਪੋ ਆਪਣੇ ਘਰਾਂ ਵਿੱਚ ਹੀ ਡਰ ਨਾਲ ਜਿਵੇਂ ਦਫਨ ਹੀ ਹੋ ਗਏ ਸਨ ਵਿਰੋਧੀ ਮੁਲਕ ਨੇ ਹਵਾਈ ਜਹਾਜ਼ ਰਾਹੀਂ ਆਪਣੇ ਫੌਜ ਦੇ ਜਵਾਨ ਆਬਾਦੀ ਵਾਲੇ ਏਰੀਏ ਵਿੱਚ ਉਤਾਰਨੇ ਸ਼ੁਰੂ ਕਰ ਦਿੱਤੇ ਸ਼ਮੀਮਾ ਰੋ ਰਹੀ ਸੀ ਦਾਦਾ ਤਰਵਾਸ ਦੇ ਰਿਹਾ ਸੀ ਤੇ ਫੌਜ ਦਗੜ ਦਗੜ ਕਰਦੀ ਗਲੀਆਂ ਵਿੱਚੋਂ ਦੀ ਲੰਘ ਰਹੀ ਸੀ ਪੰਜ ਸੱਤ ਫੌਜੀ ਉਹਨਾਂ ਦੇ ਘਰ ਆ ਵੜੇ ਉਹਨਾਂ ਨੇ ਸ਼ਮੀਮਾ ਤੋਂ ਪਾਣੀ ਮੰਗਿਆ ਉਸਨੇ ਡਰਦੀ ਡਰਦੀ ਨੇ ਪਾਣੀ ਦੇ ਦਿੱਤਾ ਉਹ ਪਾਣੀ ਪੀ ਕੇ ਚਲੇ ਗਏ ਕੁਝ ਦੇਰ ਬਾਅਦ ਬੰਬਾਂ ਤੇ ਜਹਾਜ਼ਾਂ ਦਾ ਖੜਕਾ ਰੁਕ ਗਿਆ ਗਵਾਂਡ ਵਿੱਚੋਂ ਹੀ ਕੁਝ ਬੰਦਿਆਂ ਨੇ ਆ ਕੇ ਸ਼ਮੀਮਾ ਦੀ ਮਾਂ ਦੀ লাশ ਘਰ ਦੇ ਨਜ਼ਦੀਕ ਖੇਤਾਂ ਵਿੱਚ ਦਫਨਾ ਦਿੱਤੀ ਸੀ ਹੁਣ ਸ਼ਾਮ ਹੋਣ ਲੱਗੀ ਸੀ ਸ਼ਮੀਮਾ ਦਾ ਦਾਦਾ ਘਰ ਦੇ ਦਰਵਾਜ਼ੇ ਕੋਲ ਹੀ ਮੰਜੇ ਤੇ ਪਿਆ ਸੀ ਅਤੇ ਸ਼ਮੀਮਾ ਉਸ ਦੇ ਕੋਲ ਹੀ ਚੁੱਪਚਾਪ ਬੈਠੀ ਸੀ ਲੜਾਈ ਫਿਰ ਜ਼ੋਰ ਫੜਨ ਲੱਗੀ ਫਿਰ ਤੋਂ ਜਹਾਜ਼ਾਂ ਦਾ ਸ਼ੋਰ ਹਵਾ ਵਿੱਚ ਫੈਲ ਗਿਆ ਤੇ ਗੋਲੀਬਾਰੀ ਤੇ ਬੰਬਾਂ ਦੀ ਆਵਾਜ਼ ਆਉਣ ਲੱਗੀ ਪਰ ਇਸ ਨੂੰ ਸਿਰਫ ਸਮੀਮਾ ਹੀ ਸੁਣ ਸਕਦੀ ਸੀ ਕਿਉਂਕਿ ਉਸ ਤੇ ਦਾਦੇ ਨੂੰ ਬਹੁਤਾ ਸੁਣਾਈ ਨਹੀਂ ਸੀ ਦਿੰਦਾ ਰਾਤ ਗੂੜੀ ਹੋ ਰਹੀ ਸੀ ਕਿਤੇ ਵੀ ਕੋਈ ਬੱਤੀ ਨਹੀਂ ਜਗ ਰਹੀ ਸੀ ਸਰਕਾਰੀ ਐਲਾਨ ਕੀਤਾ ਗਿਆ ਸੀ ਕਿ ਰਾਤ ਨੂੰ ਕੋਈ ਵੀ ਬੱਤੀ ਨਾ ਜਗਾਈ ਜਾਵੇ ਅੱਧੀ ਰਾਤ ਤੋਂ ਪਹਿਲਾਂ ਛੇ ਫੌਜੀ ਸ਼ਮੀਮਾ ਦੇ ਘਰ ਅੰਦਰ ਆਵੜੇ ਛੋਟੀ ਜਿਹੀ ਟਾਰਚ ਨਾਲ ਉਹਨਾਂ ਨੇ ਘਰ ਦੇ ਅੰਦਰ ਵੇਖਿਆ ਤੇ ਉਹਨਾਂ ਵਿੱਚੋਂ ਇੱਕ ਨੇ ਸ਼ਮੀਮਾ ਨੂੰ ਕਿਹਾ ਕਿ ਉਹ ਕੁਝ ਦੇਰ ਇੱਥੇ ਰੁਕਣਗੇ ਉਹ ਵਾਰ-ਵਾਰ ਸ਼ਮੀਮਾ ਨੂੰ ਛੋਟੀ ਜਿਹੀ ਟਾਰਚ ਦੀ ਲਾਈਟ ਨਾਲ ਵੇਖ ਲੈਂਦੇ ਸਨ ਜੋ ਸ਼ਮੀਮਾ ਨੂੰ ਬਿਲਕੁਲ ਚੰਗਾ ਨਹੀਂ ਸੀ ਲੱਗ ਰਿਹਾ ਉਹਨਾਂ ਵਿੱਚੋਂ ਦੋ ਨੂੰ ਸ਼ਮੀਮਾ ਜ਼ਿਆਦਾ ਹੀ ਚੰਗੀ ਲੱਗ ਰਹੀ ਸੀ ਸ਼ਮੀਮਾ ਨੇ ਉਹਨਾਂ ਦੀਆਂ ਅੱਖਾਂ ਵਿੱਚ ਉਹ ਸਭ ਕੁਝ ਵੇਖ ਲਿਆ ਸੀ ਜੋ ਉਸ ਨੂੰ ਬੁਰਾ ਲੱਗ ਰਿਹਾ ਸੀ ਤੇ ਡਰਾ ਵੀ ਰਿਹਾ ਸੀ ਪਰ ਉਸ ਕੋਲ ਕੋਈ ਰਸਤਾ ਨਹੀਂ ਸੀ ਉਸਨੇ ਸੋਚਿਆ ਕਿ ਉਹ ਗਵਾਂਡੀਆਂ ਦੇ ਘਰ ਚਲੀ ਜਾਵੇ ਤਾਂ ਚੰਗਾ ਹੈ ਉੱਥੇ ਘਰਾਂ ਦੀ ਇੱਕ ਦੂਜੇ ਤੋਂ ਦੂਰੀ ਕਾਫੀ ਸੀ ਬਹੁਤ ਸੰਘਣੀ ਆਬਾਦੀ ਨਹੀਂ ਸੀ ਕਿਉਂਕਿ ਇੱਥੇ ਉਸ ਦੀ ਅਸਮਤ ਨੂੰ ਖਤਰਾ ਸੀ ਅਤੇ ਉਸ ਦਾ ਦਾਦਾ ਇੰਨਾ ਕਮਜ਼ੋਰ ਸੀ ਕਿ ਉੱਠ ਵੀ ਮੁਸ਼ਕਲ ਨਾਲ ਹੀ ਸਕਦਾ ਸੀ ਉਹ ਉੱਠ ਕੇ ਜਾਣ ਲੱਗੀ ਇੱਕ ਫੌਜੀ ਨੇ ਉਸ ਦੀ ਬਾਹ ਫੜ ਲਈ ਇੰਨੀ ਰਾਤ ਨੂੰ ਕਿੱਥੇ ਜਾ ਰਹੀ ਹੈ ਸ਼ਮੀਮਾ ਨੇ ਆਪਣੀ ਬਾਹ ਤੇ ਇੱਕ ਬਹੁਤ ਸਖਤ ਹੱਥ ਮਹਿਸੂਸ ਕੀਤਾ ਉਹ ਵਿਰੋਧ ਨਾ ਕਰ ਸਕੀ ਅਤੇ ਬਿਨਾਂ ਕੁਝ ਬੋਲੇ ਵਿੜੇ ਚੋਂ ਅੰਦਰ ਕਮਰੇ ਵਿੱਚ ਚਲੀ ਗਈ ਚੰਨ ਦੇ ਚਾਨਣ ਨਾਲ ਘਰ ਵਿੱਚ ਹਲਕਾ ਜਿਹਾ ਚਾਨਣ ਸੀ ਸ਼ਮੀਮਾ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਤਾਂ ਸਭ ਕਿਸਮਤ ਅਤੇ ਪਰਮਾਤਮਾ ਤੇ ਹੀ ਛੱਡਿਆ ਜਾ ਸਕਦਾ ਹੈ ਕੁਝ ਸਮੇਂ ਬਾਅਦ ਦੋ ਜਣੇ ਸ਼ਮੀਮਾ ਕੋਲ ਕਮਰੇ ਦੇ ਅੰਦਰ ਆਏ ਸ਼ਮੀਮਾ ਦੇ ਮੂੰਹ ਤੇ ਛੋਟੀ ਟਾਰਚ ਦੀ ਰੋਸ਼ਨੀ ਪਈ ਚੱਲ ਹੁਣ ਬਹੁਤੇ ਨਖਰੇ ਨਾ ਵਿਖਾ ਉਹਨਾਂ ਵਿੱਚੋਂ ਇੱਕ ਬੋਲਿਆ ਸ਼ਮੀਮਾ ਉੱਠ ਕੇ ਭੱਜਣ ਲੱਗੀ ਤਾਂ ਉਹਨਾਂ ਵਿੱਚੋਂ ਇੱਕ ਫੌਜੀ ਨੇ ਆਪਣੇ ਪੂਰੇ ਜ਼ੋਰ ਨਾਲ ਸ਼ਮੀਮਾ ਨੂੰ ਫੜ ਕੇ ਉਸ ਦਾ ਮੂੰਹ ਆਪਣੇ ਹੱਥਾਂ ਨਾਲ ਬੰਦ ਕਰ ਦਿੱਤਾ ਉੱਥੇ ਹਨੇਰਾ ਸੀ ਅਤੇ ਹੱਥੋਂ ਪਾਈ ਵਿੱਚ ਸ਼ਮੀਮਾ ਦਾ ਸਿਰ ਕੰਧ ਵਿੱਚ ਬਹੁਤ ਜ਼ੋਰ ਨਾਲ ਵੱਜਿਆ ਉਹ ਬੇਹੋਸ਼ ਹੋ ਗਈ ਅਤੇ ਜਦੋਂ 20 ਮਿੰਟ ਬਾਅਦ ਉਸ ਨੂੰ ਹੋਸ਼ ਆਈ ਤਾਂ ਉਹ ਆਪਣੇ ਚਿਹਰੇ ਤੇ ਕਿਸੇ ਦੇ ਸਾਹ ਨੂੰ ਮਹਿਸੂਸ ਕਰ ਸਕਦੀ ਸੀ ਉਹ ਸਭ ਕੁਝ ਹੋ ਚੁੱਕਿਆ ਸੀ ਜੋ ਉਹ ਨਹੀਂ ਸੀ ਚਾਹੁੰਦੀ ਉਹ ਛੇ ਸਨ ਉਹ ਬਦਲਦੇ ਰਹੇ ਇੱਕ ਤੋਂ ਬਾਅਦ ਦੂਜਾ ਸ਼ਮੀਮਾ ਨੇ ਫਿਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਖਿਆਲ ਆਇਆ ਉਸ ਦੇ ਜਿਸਮ ਤੇ ਕੋਈ ਕੱਪੜਾ ਨਹੀਂ ਸੀ ਉਹ ਇਸ ਤਰ੍ਹਾਂ ਦੀ ਹਾਲਤ ਵਿੱਚ ਬਿਨਾਂ ਕੱਪੜਿਆਂ ਦੇ ਕਿੱਧਰ ਜਾਂਦੀ ਉਸ ਤੇ ਵਾਰ-ਵਾਰ ਵਿਰੋਧ ਕਰਨ ਤੇ ਬੰਦੂਕ ਦਾ ਬੱਟ ਉਸ ਦੇ ਸਿਰ ਤੇ ਮਾਰਿਆ ਗਿਆ ਸਵੇਰ ਤੱਕ ਇਹ ਸਭ ਚੱਲਦਾ ਰਿਹਾ ਸਵੇਰੇ ਹੁੰਦੇ ਹੀ ਉਹ ਸਾਰੇ ਚਲੇ ਗਏ ਸ਼ਮੀਮਾ ਅੱਧ ਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ ਉਹ ਮੁਸ਼ਕਲ ਨਾਲ ਉੱਠ ਕੇ ਕਮਰੇ ਤੋਂ ਬਾਹਰ ਜਾ ਰਹੀ ਸੀ ਉਸ ਦੇ ਸਿਰ 'ਚੋਂ ਖੂਨ ਵਗ ਰਿਹਾ ਸੀ ਉਸ ਨੂੰ ਚੱਕਰ ਆਇਆ ਉਹ ਘਰ ਦੇ ਵਿਹੜੇ ਵਿੱਚ ਡਿੱਗ ਪਈ ਸੂਰਜ ਚੜ ਰਿਹਾ ਸੀ ਅਤੇ ਸ਼ਮੀਮਾ ਦੀ ਜ਼ਿੰਦਗੀ ਡੁੱਬ ਰਹੀ ਸੀ ਕੁਝ ਪਲਾਂ ਬਾਅਦ ਹੀ ਜਦੋਂ ਚਾਨਣ ਕਾਫੀ ਹੋਇਆ ਸ਼ਮੀਮਾ ਮਰ ਚੁੱਕੀ ਸੀ ਪਹਿਲਾਂ ਇਸ ਟਾਈਮ ਤੱਕ ਸ਼ਮੀਮਾ ਆਪਣੇ ਦਾਦੇ ਕੋਲ ਸਵੇਰ ਦੀ ਚਾਹ ਲੈ ਕੇ ਪਹੁੰਚ ਜਾਂਦੀ ਸੀ ਪਰ ਅੱਜ ਨਹੀਂ ਸੀ ਆਈ ਦਾਦੇ ਨੇ ਉਸ ਨੂੰ ਕਈ ਆਵਾਜ਼ਾਂ ਦਿੱਤੀਆਂ ਉਹ ਨਹੀਂ ਸੀ ਆਈ ਦਾਦਾ ਕਾਫੀ ਮੁਸ਼ਕਲ ਤੋਂ ਬਾਅਦ ਆਪਣੇ ਮੰਜੇ ਤੋਂ ਉੱਠ ਸਕਿਆ ਅਤੇ ਘਰ ਦੇ ਵਿਹੜੇ ਵਿੱਚ ਆ ਗਿਆ ਬੁੱਢੇ ਦੀ ਸੁਣਨ ਸ਼ਕਤੀ ਬਹੁਤ ਹੀ ਘੱਟ ਸੀ ਸਰੀਰ ਬਹੁਤ ਕਮਜ਼ੋਰ ਸੀ ਪਰ ਨਿਗਾਹ ਹਾਲੇ ਚੰਗੀ ਸੀ ਉਸਨੇ ਸ਼ਮੀਮਾ ਨੂੰ ਦੂਰੋਂ ਹੀ ਅਜਿਹੀ ਹਾਲਤ ਵਿੱਚ ਵੇਖ ਲਿਆ ਜੋ ਉਸਨੇ ਕਦੀ ਨਹੀਂ ਸੀ ਸੋਚੀ ਉਹ ਅਗਾਹ ਤੁਰ ਨਹੀਂ ਸਕਿਆ ਕੁਝ ਦੂਰੀ ਤੋਂ ਹੀ ਸ਼ਮੀਮਾ ਨੂੰ ਵੇਖ ਰਿਹਾ ਸੀ ਉਸਦੇ ਪੈਰ ਜਿਵੇਂ ਜ਼ਮੀਨ ਵਿੱਚ ਗੱਡੇ ਗਏ ਸਨ ਸਰੀਰ ਸੁੰਨ ਹੋ ਗਿਆ ਜਾਪਦਾ ਸੀ ਉਹ ਉੱਥੇ ਹੀ ਰੁਕ ਗਿਆ ਸ਼ਮੀਮਾ ਬੇਜਾਨ ਪਈ ਸੀ ਅਲਫ ਨੰਗੀ ਖੂਨ ਨਾਲ ਲਿਪੜੀ ਤਿਪੜੀ ਉਸ ਦਾ ਦਾਦਾ ਬੜੀ ਮੁਸ਼ਕਲ ਨਾਲ ਉਸ ਨੂੰ ਵੇਖ ਸਕਿਆ ਸੀ ਆਪਣੀ ਬੱਚੀ ਨੂੰ ਇਸ ਹਾਲਤ ਵਿੱਚ ਵੇਖਣਾ ਬਹੁਤ ਔਖਾ ਹੁੰਦਾ ਹੈ ਨਾ ਉਹ ਉੱਥੇ ਹੀ ਬੈਠ ਗਿਆ ਤੇ ਕਾਫੀ ਦੇਰ ਰੋਂਦਾ ਰਿਹਾ ਸ਼ਮੀਮਾ ਤੇ ਮੱਖੀਆਂ ਭਿਣਕ ਰਹੀਆਂ ਸਨ ਬਹੁਤ ਸਾਰੀਆਂ ਮੱਖੀਆਂ ਜਿਵੇਂ ਉੱਪਰ ਕਾਲੀ ਚਾਦਰ ਲਈ ਹੋਵੇ ਬੁੱਢਾ ਹੌਸਲਾ ਕਰਕੇ ਉੱਠ ਕੇ ਉਸ ਦੇ ਕੋਲ ਜਾਣ ਲੱਗਿਆ ਤਾਂ ਮੱਖੀਆਂ ਉੱਡਣ ਲੱਗੀਆਂ ਉਹ ਫਿਰ ਰੋਕਿਆ ਕਿ ਕਿਤੇ ਸਾਰੀਆਂ ਮੱਖੀਆਂ ਹੀ ਨਾ ਉੱਡ ਜਾਣ ਤੇ ਸ਼ਮੀਮਾ ਸ਼ਮੀਮਾ ਫੇਰ ਨੰਗੀ ਹੋ ਜਾਵੇ ਮਾਇਰਾ ਮਾਇਰਾ ਦੀ ਇਹ ਸਟੋਰੀ ਪੜ੍ਹ ਕੇ ਮੈਂ ਸਿਰਫ ਇਸ ਦੇ ਥੱਲੇ ਇਹੋ ਲਿਖ ਸਕਿਆ ਮੈਨੂੰ ਨਹੀਂ ਪਤਾ ਇਹ ਸਟੋਰੀ ਤੁਸੀਂ ਕਿਉਂ ਲਿਖੀ ਹੈ ਪਰ ਇਹ ਇਨਸਾਨੀਅਤ ਦੇ ਮਰਨ ਦੀ ਕਥਾ ਹੈ ਅਤੇ ਅਜਿਹਾ ਕੁਝ ਮੈਨੂੰ ਬਹੁਤ ਦੇਰ ਤੱਕ ਡਿਸਟਰਬ ਕਰਦਾ ਹੈ ਮਾਇਰਾ ਦਾ ਜਵਾਬ ਆਇਆ ਇਸ ਤਰ੍ਹਾਂ ਦਾ ਬਹੁਤਾ ਕੁਝ ਸਮਾਜ ਵਿੱਚ ਹੁੰਦਾ ਰਹਿੰਦਾ ਹੈ ਇਸ ਸਟੋਰੀ ਵਿੱਚ ਤਾਂ ਦੋ ਮੁਲਕਾਂ ਦੀ ਲੜਾਈ ਚੱਲ ਰਹੀ ਹੈ ਪਰ ਆਮ ਹਾਲਤਾਂ ਵਿੱਚ ਵੀ ਔਰਤਾਂ ਤੇ ਜ਼ੁਲਮ ਹੁੰਦੇ ਰਹਿੰਦੇ ਹਨ ਜਦੋਂ ਤੋਂ ਦੁਨੀਆ ਬਣੀ ਹੈ ਉਦੋਂ ਤੋਂ ਇਹ ਸਭ ਹੋ ਰਿਹਾ ਹੈ ਲੋਕ ਕਈ ਵਾਰ ਸਤਜੁਗ ਦੀਆਂ ਗੱਲਾਂ ਕਰਦੇ ਹਨ ਉਹ ਆਖਦੇ ਹਨ ਕਿ ਹੁਣ ਕਲਯੁਗ ਹੈ ਪਰ ਜਦੋਂ ਹਰ ਯੁਗ ਵਿੱਚ ਇਹ ਸਭ ਹੁੰਦਾ ਰਿਹਾ ਹੈ ਤਾਂ ਅਸੀਂ ਕਿਸ ਸਮੇਂ ਨੂੰ ਸਤਜੁਗ ਆਖ ਸਕਦੇ ਹਾਂ ਬਹੁਤ ਲੋਕਾਂ ਨੂੰ ਇਹ ਡਿਸਟਰਬ ਵੀ ਕਰਦਾ ਹੈ ਪਰ ਇਹ ਬੰਦ ਨਹੀਂ ਹੋਇਆ ਇਹ ਲਗਾਤਾਰ ਚੱਲ ਰਿਹਾ ਹੈ ਅਤੇ ਲੋਕ ਬਸ ਅਖਬਾਰ ਪੜ੍ਹਦੇ ਹਨ ਖਬਰਾਂ ਸੁਣਦੇ ਹਨ ਕਈ ਵਾਰ ਵਿਰੋਧ ਵੀ ਹੁੰਦੇ ਹਨ ਸਰਕਾਰਾਂ ਦਾ ਧਿਆਨ ਸਿਰਫ ਇੱਥੇ ਤੱਕ ਹੀ ਸੀਮਤ ਹੁੰਦਾ ਹੈ ਕਿ ਵਿਰੋਧ ਨੂੰ ਦਬਾਇਆ ਜਾਵੇ ਇੱਕ ਵਾਰ ਸ਼ਾਂਤੀ ਬਣਾਈ ਜਾਵੇ ਪਰ ਜੁਰਮ ਨੂੰ ਰੋਕਣ ਲਈ ਕੋਈ ਚੰਗੇ ਉਪਰਾਲੇ ਨਹੀਂ ਕੀਤੇ ਜਾਂਦੇ ਇਹ ਪੜ ਕੇ ਮੈਨੂੰ ਲੱਗਿਆ ਉਹ ਠੀਕ ਆਖ ਰਹੀ ਹੈ ਇਸ ਤੋਂ ਅੱਗੇ ਅਗਲੇ ਭਾਗ ਵਿੱਚ